ਭਾਗ ਚੌਥਾ ਚੁੱਪ ਦੀ ਛਾਵੇਂ ਮੈਨੂੰ ਬਹੁਤ ਵਾਰ ਇਸ ਤਰ੍ਹਾਂ ਲੱਗਦਾ ਹੈ ਕਿ ਮਾਇਰਾ ਬੜੀ ਰੁੱਖੀ ਤਬੀਅਤ ਦੀ ਮਾਲਕ ਹੈ ਉਹ ਕਦੀ ਵੀ ਪਿਆਰ ਮੁਹੱਬਤ ਦੀ ਗੱਲ ਨਹੀਂ ਕਰਦੀ ਹਾਲਾਂਕਿ ਉਸ ਦਾ ਵਿਆਹ ਵੀ ਨਹੀਂ ਹੋਇਆ ਮੈਂ ਇਹ ਅਕਸਰ ਸੋਚਦਾ ਹਾਂ ਕਿ ਮਾਇਰਾ ਮੁਹੱਬਤ ਬਾਰੇ ਕੁਝ ਨਾ ਕੁਝ ਜ਼ਰੂਰ ਲਿਖੇ ਮੇਰੇ ਨਾਲ ਬਹੁਤ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਜਿਸ ਚੀਜ਼ ਬਾਰੇ ਮੈਂ ਕਈ ਦਿਨ ਸੋਚਦਾ ਰਹਿੰਦਾ ਹਾਂ ਉਹ ਆਉਣ ਵਾਲੇ ਦਿਨਾਂ ਵਿੱਚ ਹੋ ਜਾਂਦੀ ਹੈ ਦੂਸਰੀ ਗੱਲ ਜਿਸ ਚੀਜ਼ ਨੂੰ ਪਾਉਣ ਦੀ ਇੱਛਾ ਮੇਰੇ ਅੰਦਰ ਬਹੁਤ ਵੱਧ ਜਾਂਦੀ ਹੈ ਉਹ ਬਹੁਤ ਦੂਰ ਚਲੀ ਜਾਂਦੀ ਹੈ ਤੇ ਜਿੰਨਾ ਚੀਜ਼ਾਂ ਤੋਂ ਮੈਂ ਦੂਰ ਭਜਦਾ ਹਾਂ ਉਹ ਬਦੋ-ਬਦੀ ਮੇਰੇ ਪਿੱਛੇ ਲੱਗ ਜਾਂਦੀਆਂ ਹਨ ਮੈਂ ਹਮੇਸ਼ਾ ਇਸ ਗੱਲ ਤੋਂ ਸਤਰਕ ਰਹਿੰਦਾ ਹਾਂ ਕਿ ਕੋਈ ਵੀ ਕੁੜੀ ਫੇਸਬੁੱਕ ਤੇ ਮੇਰੇ ਬਹੁਤੀ ਨਜ਼ਦੀਕ ਨਾ ਹੋਵੇ ਭਾਵੇਂ ਮੈਨੂੰ ਉਹਨਾਂ ਨਾਲ ਗੱਲਾਂ ਕਰਨੀਆਂ ਚੰਗੀਆਂ ਲੱਗਦੀਆਂ ਹਨ ਪਰ ਫਿਰ ਵੀ ਮੈਂ ਇਹ ਗੱਲ ਸੋਚ ਕੇ ਡਰ ਜਾਂਦਾ ਹਾਂ ਕਿ ਜੇਕਰ ਕਿਸੇ ਨੇ ਆਪਣੇ ਮਨ ਹੀ ਮਨ ਮੇਰੇ ਨਾਲ ਕੋਈ ਰਿਸ਼ਤਾ ਬਣਾ ਲਿਆ ਤਾਂ ਬਾਅਦ ਵਿੱਚ ਉਸ ਤੋਂ ਪਿੱਛਾ ਛੁਡਵਾਉਣਾ ਔਖਾ ਹੋ ਜਾਵੇਗਾ ਕਿਉਂਕਿ ਵਿਆਹ ਤੋਂ ਬਾਅਦ ਅਜਿਹੇ ਸਬੰਧ ਤੁਹਾਡੇ ਜੀਵਨ ਨੂੰ ਨਰਕ ਬਣਾ ਸਕਦੇ ਹਨ ਬਹੁਤ ਵਾਰ ਇਹ ਹੁੰਦਾ ਹੈ ਕਿ ਜਦੋਂ ਮੈਂ ਬਿਲਕੁਲ ਵੀ ਕਿਸੇ ਨਾਲ ਗੱਲ ਨਹੀਂ ਕਰਨਾ ਚਾਹੁੰਦਾ ਉਹਨਾਂ ਦਿਨਾਂ ਵਿੱਚ ਦੋਸਤ ਕੁੜੀਆਂ ਦੇ ਬਹੁਤੇ ਸਨੇਹ ਆਉਂਦੇ ਹਨ ਪਰ ਮੈਂ ਉਹਨਾਂ ਨਾਲ ਸੰਖੇਪ ਗੱਲ ਹੀ ਕਰਦਾ ਹਾਂ ਤੇ ਅੱਜ ਇਸੇ ਤਰ੍ਹਾਂ ਹੀ ਹੋਇਆ ਮਾਇਰਾ ਨੇ ਲਿਖਿਆ ਮੈਨੂੰ ਨਹੀਂ ਲੱਗਦਾ ਕਿ ਇਸ ਧਰਤੀ ਤੇ ਕੋਈ ਵੀ ਮਨੁੱਖ ਬਿਨਾਂ ਮੁਹੱਬਤ ਦੇ ਜਿਉਣਾ ਪਸੰਦ ਕਰਦਾ ਹੋਵੇਗਾ ਭਾਵੇਂ ਕੋਈ ਵੀ ਹੋਵੇ ਅਤੇ ਹਰ ਕਿਸੇ ਨੂੰ ਕਦੇ ਨਾ ਕਦੇ ਮੁਹੱਬਤ ਦਾ ਅਨੁਭਵ ਜ਼ਰੂਰ ਹੁੰਦਾ ਹੈ ਵੈਸੇ ਜੇ ਮਨੁੱਖ ਹੋਰ ਸਭ ਕੁਦਰਤ ਦੀਆਂ ਦਾਤਾਂ ਨੂੰ ਹੰਡਾਉਂਦੇ ਹੋਏ ਜਿਉਂਦਾ ਹੈ ਤਾਂ ਇਹ ਵੀ ਚਾਹੀਦਾ ਹੈ ਕਿ ਉਹ ਮੁਹੱਬਤ ਨਾਲ ਜੀਵੇ ਤੇ ਕਿਸੇ ਵੀ ਮਨੁੱਖ ਦੀ ਜ਼ਿੰਦਗੀ ਦੇ ਉਹੀ ਪਲ ਸਭ ਤੋਂ ਹਸੀਨ ਹੁੰਦੇ ਹਨ ਜਦੋਂ ਉਹ ਮੁਹੱਬਤ ਵਿੱਚ ਜਿਉਂਦਾ ਹੈ ਉਹ ਭਾਵੇਂ ਉਸ ਦੀ ਨਿੱਜੀ ਮੁਹੱਬਤ ਹੋਵੇ ਮਨੁੱਖਤਾ ਲਈ ਮੁਹੱਬਤ ਹੋਵੇ ਜਾਂ ਪਰਮਾਤਮਾ ਪ੍ਰਤੀ ਸਮਰਪਣ ਹੋਵੇ ਪਰ ਇਹ ਗੱਲ ਜ਼ਰੂਰ ਹੈ ਕਿ ਕਿਸੇ ਵੀ ਮਨੁੱਖ ਲਈ ਉਹ ਪਲ ਬਹੁਤ ਦੁਖਦਾਈ ਹੁੰਦੇ ਹਨ ਜਦੋਂ ਉਹ ਆਪਣੇ ਦਿਲ ਵਿੱਚ ਵਸੇ ਕਿਸੇ ਵੀ ਮਨੁੱਖ ਵੱਲੋਂ ਅਸਵੀਕਾਰ ਕੀਤਾ ਜਾਂਦਾ ਹੈ ਜਾਂ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ ਭਾਵੇਂ ਹਰ ਮਨੁੱਖ ਮੁਹੱਬਤ ਲਈ ਕਿਤੇ ਨਾ ਕਿਤੇ ਤੜਫਦਾ ਹੈ ਪਰ ਫਿਰ ਵੀ ਨਫ਼ਰਤ ਦੀ ਜਗ੍ਹਾ ਜ਼ਿੰਦਗੀ ਵਿੱਚ ਕਿਉਂ ਬਣੀ ਹੋਈ ਹੈ ਇਹ ਕਈ ਵਾਰ ਸਮਝ ਨਹੀਂ ਆਉਂਦਾ ਪਰ ਇਹ ਗੱਲ ਪੱਕੀ ਹੈ ਕਿ ਜ਼ਾਲਮ ਤੋਂ ਜ਼ਾਲਮ ਲੋਕ ਵੀ ਮੁਹੱਬਤ ਲੋੜਦੇ ਹਨ ਤੁਸੀਂ ਕੁਝ ਵੀ ਬਣ ਜਾਵੋ ਕੋਈ ਧਰਮ ਅਪਣਾ ਲਵੋ ਕਿੰਨੇ ਹੀ ਪੁੰਨ ਹਵਨ ਕਰ ਲਵੋ ਧਿਆਨ ਦੀਆਂ ਸਾਰੀਆਂ ਵਿਧੀਆਂ ਸਿੱਖ ਲਵੋ ਜਨਮਾਂ ਜਨਮਾਂਤਰਾਂ ਤੱਕ ਰਟਦੇ ਰਹੋ ਰੱਬ ਦਾ ਨਾਮ ਪਰ ਇੱਕ ਦਿਨ ਅਖੀਰ ਤੁਹਾਨੂੰ ਉੱਥੇ ਹੀ ਆਉਣਾ ਪਵੇਗਾ ਜਿੱਥੋਂ ਮਨੁੱਖੀ ਮੁਹੱਬਤ ਸ਼ੁਰੂ ਹੁੰਦੀ ਹੈ ਤੇ ਮਨੁੱਖ ਤਰਸ ਨਾਲ ਭਰ ਜਾਂਦਾ ਹੈ ਮਾਇਰਾ ਇਸ ਨੂੰ ਪੜਨ ਬਾਅਦ ਮੈਂ ਸਮਝ ਗਿਆ ਸੀ ਕਿ ਮਾਇਰਾ ਦੇ ਮੁਹੱਬਤ ਬਾਰੇ ਵਿਚਾਰ ਉਹ ਨਹੀਂ ਹਨ ਜੋ ਆਮ ਲੋਕਾਂ ਦੇ ਹੁੰਦੇ ਹਨ ਉਸ ਦੀ ਮੁਹੱਬਤ ਉਸ ਦੇ ਨਿੱਜ ਤੋਂ ਕਿਤੇ ਅੱਗੇ ਚਲੀ ਗਈ ਸੀ ਮੈਂ ਮਾਇਰਾ ਤੋਂ ਇਸ ਬਾਰੇ ਪੁੱਛਿਆ ਕਿ ਤੁਸੀਂ ਕਦੇ ਕਿਸੇ ਨੂੰ ਮੁਹੱਬਤ ਕੀਤੀ ਹੈ ਤਾਂ ਉਸਨੇ ਕਿਹਾ ਕਿ ਫਿਲਹਾਲ ਉਹ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦੀ ਉਸਨੇ ਮੈਨੂੰ ਕਿਹਾ ਮੈਂ ਉਸ ਲਈ ਇੱਕ ਪੇਂਟਿੰਗ ਬਣਾਵਾਂ ਇਸ ਗੱਲਬਾਤ ਦੌਰਾਨ ਮੈਂ ਉਸ ਨੂੰ ਦੱਸਿਆ ਕਿ ਸ਼ਹਿਰ ਦਾ ਸਭ ਤੋਂ ਵੱਡਾ ਜੋ ਕੱਪੜੇ ਦਾ ਵਪਾਰੀ ਹੈ ਤਨੀਰਾਮ ਉਹ ਆਪਣੇ ਬਹੁਤ ਵੱਡੇ ਘਰ ਵਿੱਚ ਲਗਾਉਣ ਲਈ ਮੇਰੀਆਂ ਪੇਂਟਿੰਗਸ ਖਰੀਦਣੀਆਂ ਚਾਹੁੰਦਾ ਹੈ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਪਰ ਉਸ ਦੀ ਇੱਕ ਇੱਛਾ ਇਹ ਵੀ ਸੀ ਕਿ ਮੈਂ ਉਸ ਲਈ ਇੱਕ 6 ਫੁੱਟ ਦੀ ਲੰਬਾਈ ਦੀ ਨਿਰਵਸਤਰ ਔਰਤ ਦੀ ਪੇਂਟਿੰਗ ਬਣਾਵਾਂ ਮੈਂ ਇਸ ਲਈ ਸਾਫ਼ ਤੌਰ ਤੇ ਮਨਾ ਕਰ ਦਿੱਤਾ ਮਾਇਰਾ ਨੇ ਕਿਹਾ ਬਣਾ ਦੇਣੀ ਸੀ ਪਰ ਮੇਰਾ ਜਵਾਬ ਇਹੋ ਸੀ ਕਿ ਮੈਨੂੰ ਇਹ ਕੰਮ ਬੇਮਾਇਨੇ ਲੱਗਦਾ ਹੈ ਨਾ ਹੀ ਇਹ ਗੱਲ ਮੈਂ ਸਮਝ ਸਕਦਾ ਹਾਂ ਕਿ ਆਮ ਤੌਰ ਤੇ ਬਹੁਤੇ ਪੇਂਟਰ ਇਸ ਤਰ੍ਹਾਂ ਦੀਆਂ ਤਸਵੀਰਾਂ ਕਿਉਂ ਬਣਾਉਂਦੇ ਹਨ ਮਾਇਰਾ ਨੇ ਦੱਸਿਆ ਉਸ ਦੇ ਘਰ ਵਿੱਚ ਵੀ ਇੱਕ ਇਸ ਤਰ੍ਹਾਂ ਦੀ ਪੇਂਟਿੰਗ ਲੱਗੀ ਹੋਈ ਹੈ ਇਹ ਕਿਸੇ ਵਿਦੇਸ਼ੀ ਚਿੱਤਰਕਾਰ ਦੀ ਬਣਾਈ ਹੋਈ ਹੈ ਜਿਸ ਨੂੰ ਉਹ ਬਹੁਤ ਵਾਰ ਵੇਖਦੀ ਹੋਈ ਇਹੋ ਸੋਚਦੀ ਰਹਿੰਦੀ ਹੈ ਕਿ ਔਰਤ ਦੇ ਸਰੀਰ ਵਿੱਚ ਅਜਿਹਾ ਕੀ ਹੈ ਜੋ ਮਨੁੱਖ ਨੂੰ ਹੈਵਾਨ ਬਣਾਉਂਦਾ ਹੈ ਮਾਇਰਾ ਦੀਆਂ ਬਹੁਤੀਆਂ ਲਿਖਤਾਂ ਵਿੱਚ ਚੁੱਪ ਦਾ ਜ਼ਿਕਰ ਅਕਸਰ ਹੀ ਹੁੰਦਾ ਹੈ ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਇਸ ਸ਼ਬਦ ਤੋਂ ਇੰਨਾ ਕਿਉਂ ਪ੍ਰਭਾਵਿਤ ਹੋ ਉਸਨੇ ਕਿਹਾ ਕਿ ਇਸ ਛੋਟੇ ਜਿਹੇ ਸ਼ਬਦ ਨੂੰ ਉਸਨੇ ਸਾਲਾਂ ਬੱਧੀ ਹੰਡਾਇਆ ਹੈ ਤੇ ਅੱਜ ਪਹਿਲੀ ਵਾਰ ਉਹ ਆਸਾਨੀ ਨਾਲ ਇਸ ਗੱਲ ਲਈ ਮੰਨ ਗਈ ਸੀ ਕਿ ਉਹ ਇਸ ਗੱਲ ਦਾ ਜਵਾਬ ਦੇਵੇਗੀ ਕਿ ਉਹ ਚੁੱਪ ਨੂੰ ਇੰਨਾ ਨੇੜੇ ਤੋਂ ਕਿਵੇਂ ਜਾਣਦੀ ਹੈ ਜਾਂ ਉਸ ਲਈ ਚੁੱਪ ਇੰਨੀ ਡੂੰਗੀ ਕਿਉਂ ਹੋ ਗਈ ਕਿ ਮੌਨ ਬਣ ਗਈ ਅਗਲਾ ਦਿਨ ਲੰਘਣ ਤੋਂ ਬਾਅਦ ਮੇਰੇ ਸਵਾਲ ਦਾ ਜਵਾਬ ਮਿਲ ਗਿਆ ਸੀ ਮਾਇਰਾ ਨੇ ਕਰੀਬ ਰਾਤ ਦੇ 11 ਵਜੇ ਆਪਣਾ ਸਟੇਟਸ ਲਿਖਿਆ ਪਰ ਉਸ ਵੇਲੇ ਮੇਰੇ ਸੌਣ ਦਾ ਸਮਾਂ ਸੀ ਤੇ ਮੈਂ ਇਸ ਨੂੰ ਪੜਨ ਲਈ ਅਗਲੇ ਦਿਨ ਤੇ ਛੱਡ ਦਿੱਤਾ ਤੇ ਆਮ ਦਿਨਾਂ ਦੀ ਤਰ੍ਹਾਂ ਅਗਲੇ ਦਿਨ ਮੈਂ ਸਵੇਰੇ 5:00 ਵਜੇ ਜਦੋਂ ਮੇਰੀ ਪਤਨੀ ਸੌਂ ਰਹੀ ਸੀ ਮੈਂ ਚਾਹ ਪੀਂਦਾ ਹੋਇਆ ਮਾਇਰਾ ਦਾ ਸਟੇਟਸ ਪੜ ਰਿਹਾ ਸੀ ਮੈਂ ਮਾਇਰਾ ਹਾਂ ਤੇ ਮੈਨੂੰ ਲੱਗਦਾ ਹੈ ਕਿ ਕੁਦਰਤ ਬਹੁਤੇ ਮਨੁੱਖ ਇਸੇ ਲਈ ਪੈਦਾ ਕਰਦੀ ਹੈ ਕਿ ਉਹ ਜੁਰਮ ਸਹਿ ਸਕਣ ਤੇ ਬਹੁਤੇ ਇਸੇ ਲਈ ਕਿ ਉਹ ਜੁਰਮ ਕਰਦੇ ਰਹਿਣ ਅਤੇ ਹੋਣ ਵਾਲੀਆਂ ਘਟਨਾਵਾਂ ਤੇ ਦੁਰਘਟਨਾਵਾਂ ਦੀ ਲੜੀ ਇੱਕ ਦੂਜੇ ਨਾਲ ਜੁੜਦੀ ਤੁਰੀ ਜਾਂਦੀ ਹੈ ਫਿਰ ਇੱਕ ਜਗ੍ਹਾ ਜਾ ਕੇ ਸਭ ਕੁਝ ਰਲ ਜਾਂਦਾ ਹੈ ਜਿਵੇਂ ਕਿ ਮੇਰੇ ਨਾਲ ਰੇਪ ਹੋਇਆ ਪਰ ਕੁੱਲ ਮਿਲਾ ਕੇ ਮੈਂ ਵੇਖਿਆ ਹੈ ਕਿ ਦੁਨੀਆ ਵਿੱਚ ਜਿੰਨਾ ਵੀ ਦੁੱਖ ਹੈ ਉਸ ਵਿੱਚੋਂ ਬਹੁਤੇ ਦਾ ਸਿਰਫ ਇੱਕੋ ਇੱਕ ਕਾਰਨ ਇਹ ਹੈ ਕਿ ਮਨੁੱਖ ਮਨੁੱਖ ਦਾ ਵੈਰੀ ਹੈ ਮੇਰੇ ਆਲੇ ਦੁਆਲੇ ਅਜਿਹੇ ਕਿਹੜੇ ਹਾਲਾਤ ਬਣੇ ਕਿ ਮੇਰੇ ਨਾਲ ਇਹ ਸਭ ਹੋਇਆ ਮੈਂ ਇਸ ਨੂੰ ਯਾਦ ਨਹੀਂ ਕਰਨਾ ਚਾਹੁੰਦੀ ਆਉਣ ਵਾਲੇ ਸਮੇਂ ਵਿੱਚ ਸ਼ਾਇਦ ਮੈਂ ਇਸ ਬਾਰੇ ਲਿਖ ਸਕਾਂ ਪਰ ਇਸ ਨੇ ਮੈਨੂੰ ਮਾਨਸਿਕ ਤੌਰ ਤੇ ਤਬਾਹ ਕਰ ਦਿੱਤਾ ਔਰਤ ਦੇ ਜਿਹੜੇ ਸਰੀਰਕ ਸਬੰਧਾਂ ਤੋਂ ਉਸ ਦੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੁੰਦੀ ਹੈ ਉਹਨਾਂ ਹੀ ਸਬੰਧਾਂ ਦਾ ਬਿਨਾਂ ਤੁਹਾਡੀ ਸਹਿਮਤੀ ਦੇ ਬਣ ਜਾਣਾ ਜਿਸ ਹੱਦ ਤੱਕ ਤੁਹਾਨੂੰ ਤੋੜ ਸਕਦਾ ਹੈ ਹੋਰ ਕੁਝ ਵੀ ਇੰਨਾ ਆਤਮਿਕ ਗਲਾਨੀ ਭਰਿਆ ਨਹੀਂ ਹੁੰਦਾ ਮੇਰੇ ਲਈ ਆਦਮੀ ਦੇ ਸਪਰਸ਼ ਦੇ ਅਰਥ ਉਹ ਨਹੀਂ ਰਹੇ ਜੋ ਆਮ ਔਰਤਾਂ ਜਾਂ ਕੁੜੀਆਂ ਲਈ ਹੁੰਦੇ ਹਨ ਜਦੋਂ ਮੈਂ ਕੁਝ ਕੁ ਸਮਝਦਾਰ ਹੋਈ ਤਾਂ ਮੈਂ ਵੀ ਇਹ ਸੋਚਿਆ ਮੈਨੂੰ ਇਹ ਸਭ ਮਾਨਸਿਕ ਉਲਝਣਾਂ ਵਿੱਚੋਂ ਨਿਕਲਣ ਲਈ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਮੈਨੂੰ ਇਸ ਲਈ ਸਿਰਫ ਇੱਕੋ ਰਸਤਾ ਮਿਲਿਆ ਮੈਡੀਟੇਸ਼ਨ ਮੈਂ ਆਪਣੇ ਆਪ ਵਿੱਚ ਮੈਂ ਆਪਣੇ ਆਪ ਨੂੰ ਧਿਆਨ ਵਿੱਚ ਡੋਬ ਦੇਣਾ ਚਾਹੁੰਦੀ ਸੀ ਜਿੱਥੇ ਕੋਈ ਵਿਚਾਰ ਨਹੀਂ ਹੁੰਦਾ ਤਾਂ ਕਿ ਮਨ ਨੂੰ ਸ਼ਾਂਤੀ ਮਿਲ ਸਕੇ ਫਿਰ ਇੱਕ ਆਸ਼ਰਮ ਵਿੱਚ ਜਿੱਥੇ ਇੱਕ ਔਰਤ ਧਿਆਨ ਕਰਵਾਉਂਦੀ ਸੀ ਪੂਰੇ 15 ਸਾਲ ਮੈਂ ਧਿਆਨ ਕੀਤਾ ਧਿਆਨ ਦੀਆਂ 101 ਵਿਧੀਆਂ ਪੜੀਆਂ ਜਿਸ ਵਿੱਚ ਕਾਫੀ ਮੈਨੂੰ ਊਟ ਪਟਾਂਗ ਵੀ ਲੱਗੀਆਂ ਪਰ ਆਮ ਤੌਰ ਤੇ ਧਿਆਨ ਦੀ ਇੱਕ ਵਿਧੀ ਮੈਨੂੰ ਆਪਣੇ ਵੱਲ ਖਿੱਚਦੀ ਸੀ ਉਹ ਹੈ ਜਿਹੜੀ ਸੂਫੀ ਸੰਤ ਅਪਣਾਉਂਦੇ ਹਨ ਉਹ ਲੰਬੇ ਚੋਲੇ ਪਾ ਕੇ ਗੋਲ-ਗੋਲ ਘੁੰਮਦੇ ਹਨ ਆਪਣੀਆਂ ਬਾਹਾਂ ਖਿਲਾਰ ਕੇ ਤੇ ਉਦੋਂ ਤੱਕ ਘੁੰਮਦੇ ਰਹਿੰਦੇ ਹਨ ਜਦੋਂ ਤੱਕ ਉਹ ਡਿੱਗ ਨਹੀਂ ਜਾਂਦੇ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਕਦੇ ਵੀ ਕਿਸੇ ਦੇ ਇਸ ਤਰ੍ਹਾਂ ਡਿੱਗਦੇ ਹੋਏ ਸੱਟ ਨਹੀਂ ਲੱਗਦੀ ਵੇਖੀ ਬੱਚੇ ਅਕਸਰ ਇਸ ਤਰ੍ਹਾਂ ਕਰਦੇ ਹਨ ਤੇ ਮਾਪੇ ਉਹਨਾਂ ਨੂੰ ਇਸ ਤਰ੍ਹਾਂ ਕਰਦੇ ਵੇਖ ਕੇ ਡਰਦੇ ਰਹਿੰਦੇ ਹਨ ਕਿ ਕਿਤੇ ਸੱਟ ਨਾ ਲੱਗ ਜਾਵੇ ਇਹ ਜੋ ਕੁਝ ਵੀ ਹੈ ਸਭ ਤੁਹਾਡੇ ਮਨ ਨੂੰ ਖਾਲੀ ਕਰਨ ਦੀਆਂ ਵਿਧੀਆਂ ਹਨ ਤੁਹਾਡੀ ਸਾਰੀ ਭਟਕਣਾ ਨੂੰ ਵਿਰਾਮ ਦੇਣ ਦੀ ਕਲਾ ਹੈ ਧਿਆਨ ਬਾਰੇ ਮੈਨੂੰ ਆਮ ਪੜਨ ਨੂੰ ਮਿਲਦਾ ਹੈ ਕਿ ਮੈਡੀਟੇਸ਼ਨ ਇਜ਼ ਅ ਮੈਡੀਸਨ ਪਰ ਮੈਨੂੰ ਇਹ ਤੇ ਇਸ ਤਰ੍ਹਾਂ ਦੀਆਂ ਧਾਰਨਾਵਾਂ ਗਲਤ ਲੱਗਦੀਆਂ ਹਨ ਕਿਉਂਕਿ ਮੈਂ ਸੋਚਦੀ ਹਾਂ ਕਿ meditation is not a exercise meditation is not a medicine meditation is a lifestyle ਕਈ ਵਾਰ ਮੈਂ ਵੇਖਿਆ ਕਿ ਲੋਕ ਧਿਆਨ ਕਰਨ ਲੱਗੇ ਹੀ ਧਿਆਨ ਨੂੰ ਕੰਮ ਜਾਂ ਕਸਰਤ ਬਣਾ ਲੈਂਦੇ ਹਨ ਤੇ ਭੈੜੀਆਂ ਭੈੜੀਆਂ ਆਵਾਜ਼ਾਂ ਕੱਢਦੇ ਹਨ ਮੈਂ ਆਪਣੇ ਲਈ ਇਹ ਧਿਆਨ ਦਾ ਤਰੀਕਾ ਚੁਣਿਆ ਕਿ ਚੁੱਪਚਾਪ ਬੈਠ ਜਾਵੋ ਤੇ ਓਮ ਦੀ ਆਵਾਜ਼ ਕੱਢਦੇ ਰਹੋ ਤੇ ਇੱਕ ਦਿਨ ਤੁਹਾਨੂੰ ਇਸ ਆਵਾਜ਼ ਦੀ ਵੀ ਲੋੜ ਨਹੀਂ ਪੈਂਦੀ ਬਸ ਅੱਖਾਂ ਬੰਦ ਕਰਦੇ ਹੀ ਓਮ ਦੀ ਧੁਨੀ ਅੰਦਰ ਗੂੰਜਣ ਲੱਗਦੀ ਹੈ ਤੇ ਸਰੀਰ ਸੁੰਨ ਹੋਣ ਲੱਗਦਾ ਹੈ ਪਰ ਅਕਸਰ ਮੈਂ ਧਿਆਨ ਤੋਂ ਬਾਅਦ ਇਹੀ ਸੋਚਦੀ ਕਿ ਜੇਕਰ ਮੈਨੂੰ ਧਿਆਨ ਵਿੱਚ ਇਸ ਤਰ੍ਹਾਂ ਬੈਠੀ ਨੂੰ ਕੋਈ ਵੀ ਆਦਮੀ ਵੇਖਦਾ ਹੋਵੇਗਾ ਉਹ ਜ਼ਰੂਰੀ ਤਾਂ ਨਹੀਂ ਕਿ ਮੈਨੂੰ ਪਵਿੱਤਰ ਨਜ਼ਰ ਨਾਲ ਹੀ ਵੇਖੇਗਾ ਤੇ ਮੈਂ ਮਹਿਸੂਸ ਕਰਦੀ ਕਿ ਅਸੀਂ ਇਸ ਤਰ੍ਹਾਂ ਸਿਰਫ ਆਪਣੇ ਆਪ ਨੂੰ ਬਦਲ ਸਕਦੇ ਹਾਂ ਕਿਸੇ ਨੂੰ ਨਹੀਂ ਤੇ ਹਰ ਆਦਮੀ ਦੁਨੀਆ ਨੂੰ ਆਪਣੀ ਨਜ਼ਰ ਤੇ ਸਮਝ ਅਨੁਸਾਰ ਦੇਖਦਾ ਹੈ ਮੇਰੇ ਅੰਦਰ ਬਹੁਤ ਜਲਦੀ ਸਭ ਕੁਝ ਚੁੱਪ ਹੋ ਗਿਆ ਮੇਰੀ ਚੁੱਪ ਮੌਨ ਬਣ ਗਈ ਮੈਂ ਬੜੀ ਸ਼ਾਂਤੀ ਨਾਲ ਜਿਉਣ ਲੱਗੀ ਇੰਨੀ ਸ਼ਾਂਤੀ ਨਾਲ ਕਿ ਆਪਣੇ ਨਾਲ ਹੋਏ ਰੇਪ ਨੂੰ ਵੀ ਭੁੱਲ ਗਈ ਇੱਥੋਂ ਤੱਕ ਕਿ ਆਪਣੀ ਪਹਿਲੀ ਮੁਹੱਬਤ ਨੂੰ ਭੁੱਲ ਗਈ ਜਿਸ ਨੂੰ ਮੈਂ ਕਦੀ ਇੱਕ ਪਲ ਲਈ ਵੀ ਨਹੀਂ ਸੀ ਭੁੱਲਦੀ ਫਿਰ ਮੈਂ ਮਹਿਸੂਸ ਕੀਤਾ ਕਿ ਮੈਂ ਗਲਤ ਰਸਤੇ ਤੇ ਹਾਂ ਮੈਡੀਟੇਸ਼ਨ ਕਰਦਿਆਂ ਮੈਂ ਸਿਰਫ ਆਪਣਾ ਹੀ ਭਲਾ ਕਰ ਰਹੀ ਹਾਂ ਅਤੇ ਸਿਰਫ ਆਪਣੀ ਹੀ ਮੁਕਤੀ ਦੇ ਧੰਦੇ ਲੱਗ ਜਾਣਾ ਕੋਈ ਬਹੁਤਾ ਚੰਗਾ ਕੰਮ ਨਹੀਂ ਜਿੰਨਾ ਦਿਨਾਂ ਵਿੱਚ ਮੇਰੇ ਮਨ ਵਿੱਚ ਇਹ ਵਿਚਾਰ ਚੱਲ ਰਿਹਾ ਸੀ ਕਿ ਮੈਨੂੰ ਸਿਰਫ ਆਪਣੇ ਬਾਰੇ ਨਹੀਂ ਸੋਚਣਾ ਚਾਹੀਦਾ ਇਨ੍ਹਾਂ ਹੀ ਦਿਨਾਂ ਵਿੱਚ ਮੈਨੂੰ ਸੁਬੋਧ ਦੀ ਇੱਕ ਪੋਇਮ ਪੜਨ ਨੂੰ ਮਿਲੀ ਸੁਬੋਧ ਉਹ ਸ਼ਖਸ ਹੈ ਜੋ ਮੈਨੂੰ ਪਿਆਰ ਕਰਦਾ ਹੈ ਸੁਬੋਧ ਉਸ ਦਾ ਕਲਮੀ ਨਾਮ ਹੈ ਪਰ ਮੈਂ ਉਸ ਨੂੰ ਪਿਆਰ ਨਹੀਂ ਕਰਦੀ ਪਰ ਇਹਨਾਂ ਦਿਨਾਂ ਵਿੱਚ ਮੈਂ ਪਿਆਰ ਵਰਗੀ ਬਹੁਮੁੱਲੀ ਚੀਜ਼ ਨੂੰ ਸਿਰਫ ਉਸੇ ਕਰਕੇ ਜਾਣਦੀ ਹਾਂ ਉਹ ਕਦੇ ਇਸ ਬਾਰੇ ਮੇਰੇ ਨਾਲ ਗੱਲ ਵੀ ਨਹੀਂ ਕਰਦਾ ਪਰ ਮੈਂ ਉਸ ਦੀ ਮੁਹੱਬਤ ਨੂੰ ਮਹਿਸੂਸ ਕਰ ਸਕਦੀ ਹਾਂ ਤੇ ਮੈਂ ਵੀ ਕਦੇ ਉਸ ਨਾਲ ਇਸ ਬਾਰੇ ਕੋਈ ਗੱਲ ਨਹੀਂ ਕੀਤੀ ਮੈਂ ਅਕਸਰ ਉਸ ਦੀਆਂ ਪੋਇਮਸ ਪੜ੍ਹਦੀ ਹਾਂ ਅਤੇ ਤਕਰੀਬਨ ਉਸ ਦੀਆਂ ਸਾਰੀਆਂ ਉਹ ਪੋਇਮਸ ਜੋ ਮੈਂ ਪੜ੍ਹੀਆਂ ਹਨ ਮੈਨੂੰ ਜ਼ੁਬਾਨੀ ਯਾਦ ਹਨ ਤੇ ਸੱਚੀ ਗੱਲ ਤਾਂ ਇਹ ਹੈ ਕਿ ਮੈਂ ਉਸ ਨੂੰ ਪੜ੍ਹਦੀ ਪੜ੍ਹਦੀ ਨਹੀਂ ਸਿੱਖਿਆ ਹੈ ਕਿ ਆਪਣੀ ਗੱਲ ਨੂੰ ਸਲੀਕੇ ਨਾਲ ਆਖ ਸਕਾਂ ਜਿਸ ਨੂੰ ਲੋਕ ਮੇਰੀ ਪੋਇਮ ਸਮਝ ਕੇ ਪੜ੍ਹਦੇ ਹਨ ਉਸ ਦੀ ਇਹ ਪੋਇਮ ਮੈਂ ਤਾਂ ਇਸੇ ਤਰ੍ਹਾਂ ਵੀ ਧਿਆਨ ਵਿੱਚ ਉਤਰਦਾ ਹਾਂ ਕਿਸੇ ਦਿਨ ਇੱਕ ਜਗ੍ਹਾ ਤੇ ਇੱਕ ਚਾਈਨਾ ਡੋਰ ਵਿੱਚ ਉਲਝੇ ਕਬੂਤਰ ਨੂੰ ਫੜ ਲੈਂਦਾ ਹਾਂ ਆਪਣੇ ਹੱਥਾਂ ਵਿੱਚ ਮੈਂ ਮਹਿਸੂਸ ਕਰ ਸਕਦਾ ਹਾਂ ਉਸ ਦਾ ਤੇਜ਼ ਧੜਕਦਾ ਦਿਲ ਮੇਰਾ ਫੋਨ ਵੱਜਦਾ ਹੈ ਫੋਨ ਤੇ ਕੁਝ ਸ਼ਬਦ ਕਹਿ ਕੇ ਫੋਨ ਬੰਦ ਕਰ ਦਿੰਦਾ ਹਾਂ ਕੋਲ ਖੜਾ ਕੋਈ ਸ਼ਖਸ ਮੈਨੂੰ ਕੈਂਚੀ ਲਿਆ ਕੇ ਦਿੰਦਾ ਹੈ ਮੈਂ ਉਸ ਦੇ ਖੰਭਾਂ ਨੂੰ ਬਚਾ ਕੇ ਡੋਰ ਕੱਟਣ ਲੱਗਦਾ ਹਾਂ ਇੱਕ ਆਵਾਜ਼ ਸੁਣਦੀ ਹੈ ਡੋਰ ਜ਼ਿਆਦਾ ਉਲਝ ਗਈ ਹੈ ਥੋੜਾ ਖੰਭ ਕੱਟ ਦੇਵੋ ਮੈਂ ਕਿਹਾ ਨਹੀਂ ਕੱਟੇ ਹੋਏ ਖੰਭ ਉੱਡਣ ਯੋਗ ਨਹੀਂ ਹੁੰਦੇ ਤੇ ਅੰਤ ਵਿੱਚ ਕਬੂਤਰ ਨੂੰ ਧਰਤੀ ਤੇ ਰੱਖ ਦਿੰਦਾ ਹਾਂ ਉਹ ਉੱਡਦਾ ਹੀ ਨਹੀਂ ਬਹੁਤ ਡਰਿਆ ਹੋਇਆ ਪਰਿੰਦਾ ਫਿਰ ਅਚਾਨਕ ਉੱਡਦਾ ਹੈ ਤੇ ਹਵਾ ਵਿੱਚ ਜ਼ਿੰਦਗੀ ਦੀ ਕਵਿਤਾ ਲਿਖੀ ਜਾਂਦੀ ਹੈ ਮੈਂ ਇਸ ਤਰ੍ਹਾਂ ਦੀ ਕਵਿਤਾ ਲਿਖਦਾ ਹਾਂ ਮੈਨੂੰ ਨਹੀਂ ਯਾਦ ਇਸ ਵਿੱਚ ਕਿਸ ਦਾ ਫੋਨ ਆਇਆ ਕੀ ਗੱਲ ਹੋਈ ਕੀ ਜਵਾਬ ਦਿੱਤਾ ਮੇਰੀ ਸੁਰਤ ਟਿਕੀ ਹੋਈ ਸੀ ਮੇਰਾ ਮਨ ਕਿਸੇ ਭਲੇ ਕਾਰਜ ਵਿੱਚ ਡੁੱਬ ਚੁੱਕਿਆ ਸੀ ਇੱਕ ਨਿੱਕੀ ਜਿਹੀ ਜਾਨ ਨੂੰ ਬਚਾਉਣ ਲਈ ਹਾਂ ਅਕਸਰ ਮੈਂ ਇਸ ਤਰ੍ਹਾਂ ਵੀ ਧਿਆਨ ਵਿੱਚ ਉਤਰਦਾ ਹਾਂ ਸੁਬੋਧ ਇਸ ਇੱਕ ਕਵਿਤਾ ਨੇ ਮੈਨੂੰ ਬਦਲਿਆ ਤੇ ਮੈਂ ਮਹਿਸੂਸ ਕੀਤਾ ਕਿ ਮੈਂ ਆਪਣੇ ਮਨ ਦੀ ਸ਼ਾਂਤੀ ਜਿਸ ਨੂੰ ਮੈਂ ਬਹੁਤ ਮਹੱਤਵ ਦਿੱਤਾ ਉਹ ਤਾਂ ਬਹੁਤ ਮਾਮੂਲੀ ਚੀਜ਼ ਹੈ ਮੈਨੂੰ ਵੀ ਕਿਸੇ ਭਲੇ ਕਾਰਜ ਵਿੱਚ ਡੁੱਬ ਜਾਣਾ ਚਾਹੀਦਾ ਹੈ ਅਤੇ ਬਹੁਤ ਸਾਰੇ ਲੋਕਾਂ ਜਾਂ ਬਹੁਤ ਸਾਰੇ ਮਨਾਂ ਨੂੰ ਸ਼ਾਂਤੀ ਤੇ ਪਿਆਰ ਨਾਲ ਭਰ ਦੇਣਾ ਚਾਹੀਦਾ ਹੈ ਫਿਰ ਮੇਰੀ ਇਸੇ ਇੱਛਾ ਨੇ ਮੇਰੇ ਅੰਦਰ ਇੱਕ ਤਲਾਸ਼ ਪੈਦਾ ਕੀਤੀ ਜੋ ਮੈਨੂੰ ਇਸ ਅਨਾਥ ਆਸ਼ਰਮ ਵਿੱਚ ਲੈ ਕੇ ਆਈ ਜਿੱਥੇ ਮੈਂ 20 ਅਨਾਥ ਬੱਚਿਆਂ ਨੂੰ ਪੜਾਉਂਦੀ ਹਾਂ ਤੇ ਬੜੇ ਸਕੂਨ ਵਿੱਚ ਹਾਂ ਮੈਂ ਮਹਿਸੂਸ ਕਰ ਸਕਦੀ ਹਾਂ ਕਿ ਚੁੱਪ ਦੀ ਛਾਂ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਇਹ ਮੌਨ ਬਣੇ ਤੇ ਮੌਨ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਇਹ ਮਨੁੱਖਤਾ ਦੇ ਭਲੇ ਲਈ ਕਾਲੀ ਛਾਂ ਤੋਂ ਚਿੱਟਾ ਚਾਨਣ ਬਣ ਸਕੇ ਇਸ ਅਨਾਥ ਆਸ਼ਰਮ ਵਿੱਚ ਰਹਿੰਦਿਆਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਬਿਲਕੁਲ ਸੱਚੀ ਗੱਲ ਇਹ ਹੈ ਕਿ ਮੈਨੂੰ ਆਪਣੀ 34 ਸਾਲ ਦੀ ਉਮਰ ਤੱਕ ਅਜਿਹਾ ਕੋਈ ਵੀ ਮਨੁੱਖ ਨਹੀਂ ਮਿਲਿਆ ਜੋ ਬੱਚਿਆਂ ਤੋਂ ਵੱਡਾ ਹੋਵੇ ਕਿਉਂਕਿ ਉਹ ਬੜੇ ਵੱਡੇ ਦਿਲ ਦੇ ਮਾਲਕ ਹੁੰਦੇ ਹਨ ਤੇ ਮੈਂ ਇਹ ਜਾਣਿਆ ਹੈ ਕਿ ਇੱਥੇ ਸਭ ਸ਼ੋਰ ਹੈ ਸਭ ਦਾ ਆਪਣਾ ਆਪਣਾ ਗੋਦ ਵਿੱਚ ਬੈਠੇ ਬੱਚੇ ਦੇ ਜਿਹੜੇ ਤੋਤਲੇ ਬੋਲ ਗੱਲਾਂ ਕਰਦੇ ਕਰਦੇ ਤੁਸੀਂ ਅਣਸੁਣੇ ਕਰਦੇ ਹੋ ਕੇਵਲ ਉਹੀ ਤਾਂ ਸੁਣਨ ਦੀ ਚੀਜ਼ ਹੁੰਦੇ ਹਨ ਅਤੇ ਬੱਚੇ ਹੋਣਾ ਬੜੀ ਭਾਗ ਭਰੀ ਅਵਸਥਾ ਹੈ ਉਹ ਤਾਂ ਸਿਰ ਝੁਕਾ ਕੇ ਬੁੱਲ ਟੇਰ ਕੇ ਹੱਥ ਮਲਦੇ ਹੋਏ ਬਸ ਇੰਨਾ ਹੀ ਆਖਦੇ ਹਨ ਮੈਂ ਤੇਰੇ ਨਾਲ ਗੁੱਸੇ ਹਾਂ ਤੇ ਬਸ ਇੰਨਾ ਕਹਿ ਕੇ ਹੀ ਮੰਨ ਜਾਂਦੇ ਹਨ ਅਸੀਂ ਅਸੀਂ ਇਹ ਨਹੀਂ ਕਰ ਸਕਦੇ ਤੇ ਇਸੇ ਲਈ ਮੈਨੂੰ ਅਕਸਰ ਹੀ ਲੱਗਦਾ ਹੈ ਅਸੀਂ ਬਹੁਤ ਛੋਟੇ ਹਾਂ ਬੱਚਿਆਂ ਜਿੱਡੇ ਵੀ ਨਹੀਂ ਸਾਡੀਆਂ ਸਾਰੀਆਂ ਫੀਲਿੰਗਸ ਵਿੱਚੋਂ ਕੀਮਤੀ ਫੀਲਿੰਗ ਮੁਹੱਬਤ ਹੈ ਅਤੇ ਇਹ ਆਮ ਵਰਤਾਰਾ ਹੈ ਕਿ ਮੁਹੱਬਤ ਜਦੋਂ ਵੀ ਕਿਸੇ ਦਿਲ ਵਿੱਚ ਉਤਰਦੀ ਹੈ ਉੱਥੇ ਚੁੱਪ ਪਸਰਨ ਲੱਗਦੀ ਹੈ ਮੁਹੱਬਤ ਵਿੱਚ ਡੁੱਬਣ ਵਾਲਾ ਚੁੱਪ ਹੋ ਜਾਂਦਾ ਹੈ ਬਸ ਉਸ ਦੇ ਅੰਦਰ ਹੀ ਅੰਦਰ ਹਜ਼ਾਰਾਂ ਸ਼ਬਦ ਜਾਂ ਮਿਲਣ ਦੇ ਗੀਤ ਗੂੰਜਣ ਲੱਗਦੇ ਹਨ ਵੈਸੇ ਸੁਬੋਧ ਨੂੰ ਮੇਰੀ ਚੁੱਪ ਬਹੁਤ ਪਿੰਚ ਕਰਦੀ ਹੈ ਮੈਂ ਬਹੁਤ ਵਾਰ ਉਸ ਦੇ ਸਨੇਹਿਆਂ ਦਾ ਜਵਾਬ ਨਹੀਂ ਦਿੰਦੀ ਪਿਛਲੇ ਦਿਨੀ ਉਸ ਨੇ ਆਪਣੇ ਵੱਲੋਂ ਮੇਰੇ ਲਈ ਇਹ ਸ਼ਬਦ ਲਿਖੇ ਸਨ ਤੇ ਤੇਰੀ ਇੱਕ ਚੁੱਪ ਪੀ ਗਈ ਮੇਰੇ ਬੋਲਾਂ ਦਾ ਦਰਿਆ ਅੱਜ ਇਹ ਨਹੀਂ ਮਾਇਰਾ ਇਸ ਤੋਂ ਅੱਗੇ ਅਗਲੇ ਭਾਗ ਵਿੱਚ